ਜਿਸ ਗੁਰ ਮਿਲੈ ਤਿਸ ਪਾਰ ਉਤਾਰੈ ਜਿਹਨੂੰ ਗਿਆਨ ਮਿਲ ਜਾਂਦਾ ਗੁਰ ਮਿਲੇ ਦਾ ਮਤਲਬ ਅਸੀਂ ਕੋਈ ਬੰਦਾ ਮਿਲਿਆ ਨਹੀਂ ਹੈ ਗੁਰਦੇਵ ਮਿਲਿਆ ਗੁਰ ਤਾਂ ਹੈਗਾ ਉੱਧਰ ਹੈ ਸਾਰੇ ਗੁਰਦੇਵ ਤਾਂ ਨਾਲੇ ਹੈ ਜਿਹਨੂੰ ਗਿਆਨ ਮਿਲ ਜਾਂਦਾ ਹੈ ਕਿੱਥੋਂ ਮਿਲ ਜਾਂਦਾ ਕਿੱਥੋਂ ਮਿਲ ਜਵੇ ਕਬੀਰ ਨੂੰ ਕਿਹੜਾ ਗੁਰ ਮਿਲਿਆ ਸੀ ਜੇ ਬੰਦਾ ਕਹਿੰਦੀ ਕਬੀਰ ਨੂੰ ਕੌਣ ਮਿਲਿਆ ਨਾਨਕ ਨੂੰ ਗੁਰ ਕੌਣ ਮਿਲਿਆ ਸੀ ਨਾਨਕ ਨੂੰ ਤਾਂ ਮਿਲਿਆ ਹੀ ਨਹੀਂ ਕੋਈ ਨਾਨਕ ਨੂੰ ਗਿਆਨ ਜ਼ਰੂਰ ਮਿਲਿਆ ਗਿਆਨ ਮਿਲਿਆ ਭਗਤ ਬਾਣੀ ਸੀਗੀ ਉਸ ਵੇਲੇ ਸਮਝ ਨਹੀਂ ਗੱਲ ਬੁੱਧੀ ਸੀਗੀ ਸਮਝਣ ਵਾਲੀ ਸਮਝ ਲਈ ਉਹ ਜੀ ਬੁੱਧੀ ਕਦੇ ਹੋ ਜੂਗੀ ਸਾਡੀ ਕਦੇ ਕਦੇ ਆਉਂਦੀ ਹੁੰਦੀ ਹੈ ਤਾਂ ਵਿਵੇਕ ਬੁੱਧੀ ਦੇ ਨੇੜੇ ਖੜਾ ਸੀ ਬਸ ਜਿਸ ਗੁਰ ਮਿਲੇ ਤਿਸ ਪਾਰ ਉਤਾਰਾ ਜਿਹਨੂੰ ਗਿਆਨ ਮਿਲ ਜਵੇ ਉਹ ਭਵ ਸਾਗਰ ਤੋਂ ਜਦੇ ਪਾਰ ਹੋ ਜਾਂਦਾ ਜਦੇ ਛੱਡ ਜਾਂਦਾ ਸਭ ਕੁਝ ਅਵਗਣ ਮਿਟੈ ਗੁਣ ਨਿਸਤਾਰ ਅਵਗਣ ਬਾਹਰ ਦਾ ਉਹਦਾ ਕੀ ਨਿਸ਼ਾਨੀ ਕੀ ਹੈ ਔਗਣ ਮਿਟ ਲੈਂਦਾ ਅੰਦਰੋਂ ਗੁਣ ਨਿਸਾਰ ਗੁਣ ਜਿਹੜੇ ਨੇ ਉਹਦੇ ਚਮਕੇ ਆਉਂਦੇ ਨੇ ਤਾਰੇ ਦਾ ਮਤਲਬ ਹੈ ਜਿਹੜੇ ਗੁਣਾਂ ਦੇ ਉੱਤੇ ਮੈਲ ਜੰਮੀ ਹੋਈ ਸੀ ਨਾ ਅਸਲ ਜਿਹੜਾ ਜਾਂ ਗੁਣਾਂ ਤੇ ਮੈਲ ਜੰਮਦੀ ਔਗਣ ਲੱਗਦੇ ਨੇ ਹੀਰਾ ਇੱਕ ਉਹ ਤੋਂ ਮੈਲਾ ਹੋਵੇ ਮਹਿੰਦੀ ਮੈੜ ਜਿਹੜੀ ਹੋਵੇ ਉਹਦੀ ਰੋਸ਼ਨੀ ਨਾ ਬਾਹਰ ਪਛਾਣ ਹੁੰਦੀ ਹੋਵੇ ਤੇ ਮੈੜ ਧੋਦੀਏ ਤੇ ਹੀਰਾ ਫਿਰ ਤੂੰ ਲੋਕਾਂ ਨੂੰ ਉਹਨੂੰ ਬੁੱਲਣਗੇ ਪਹਿਲਾਂ ਤਾਂ ਕੁਝ ਵੀ ਨਾ ਸਮਝਦੇ ਮੁਕਤੀ ਐਵੇਂ ਔਗਣ ਜਿਹੜੇ ਨੇ ਉੱਤੇ ਚੜ ਜਾਂਦਾ ਨੇ ਗੁਣਾ ਦੇ ਬਾਹਰੋਂ ਔਗਣ ਲੱਗਦਾ ਨੇ ਅੰਦਰ ਗੁਣ ਹੁੰਦੇ ਨੇ ਪਰ ਜੇ ਉੱਤੋਂ ਲਾ ਦਈਏ ਉਹਨਾਂ ਨੂੰ ਘੜ ਦਈਏ ਗੁਣ ਥੱਲੇ ਹੁੰਦੇ ਹੀ ਮੁਕਤੀ ਮਹਾ ਸੁਖ ਗੁਰ ਸ਼ਬਦ ਵਿਚਾਰੀ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰੀ ਮੁਕਤੀ ਦਾ ਜਿਹੜਾ ਮਹਾ ਸੁਖ ਹੈ ਮੁਕਤੀ ਦਾ ਸੁਖ ਹੈ ਮਿਲਦਾ ਪਰ ਮਹਾ ਸੁਖ ਮਿਲਦਾ ਗੁਰ ਸ਼ਬਦ ਵਿਚਾਰ ਆ ਜਿਹੜਾ ਗੁਰਮਤੀ ਵਿਚਾਰ ਹੈ ਨਾ ਵਿਚਾਰ ਕਰਦੀ ਗੁਰ ਸ਼ਬਦ ਵਿਚਾਰ ਲੈਣਾ ਉਹ ਜਿਹੜਾ ਗਿਆਨ ਹੈ ਉਹਦੇ ਨਾਲ ਮੁਕਤੀ ਮਿਲਦੀ ਹੈ ਗਿਆਨ ਨਾਲ ਮਨ ਖੜ ਜਾਂਦਾ ਹੈ ਬੰਦੇ ਖੜ ਨੂੰ ਟਿਕ ਜਾਣ ਨੂੰ ਮੁਕਤੀ ਕਹਿੰਦੇ ਨੇ ਖੜਾ ਮਨ ਬਹੁਤ ਸੁਖ ਹੈ ਜੇ ਮਨ ਸਾਡਾ ਟਿਕਿਆ ਹੋਇਆ ਡੋਲਦਾ ਦਾ ਤਾਂ ਸੁਖ ਹੈ ਜੇ ਡੋਲਦਾ ਤਾਂ ਦੁੱਖ ਹੈ ਗੁਰਮੁਖੀ ਕਦੇ ਨਾ ਆਵੇ ਹਾਰ ਇਸ ਕਰਕੇ ਗੁਰਮੁਖ ਨੂੰ ਘਾਟਾ ਕਰੇ ਪੈਂਦਾ ਹੀ ਨਹੀਂ ਉਹ ਬਾਜੀ ਦਰਗਾਹ 'ਚ ਹਾਰਦਾ ਹੀ ਨਹੀਂ ਸੰਸਾਰ ਦੇ ਵਿੱਚ ਹਾਰ ਉਹਦੀ ਹੁੰਦੀ ਹੋਈ ਨਹੀਂ ਕਿਸੇ ਵਿੱਚ ਵੇਲੇ ਕਦੇ ਨਾ ਆਵੇ ਹਾਰ ਤਨ ਹਟੜੀ ਇਹ ਮਨ ਬਣ ਜਾਣਾ ਤਨ ਹਟੜੀ ਇਹ ਮਨ ਬਣ ਜਾਣਾ ਤਨ ਕੀ ਬਾਹਲਾ ਸ਼ਰੀਰ ਨਹੀਂ ਹੈ ਅੰਦਰਲਾ ਹਿਰਦਾ ਉੱਤੇ ਦੁਕਾਨ ਕਿਉਂਕਿ ਸੌਦਾ ਹੀ ਅੰਦਰ ਬਾਹਰਲੇ ਸ਼ਰੀਰ ਨਾਲ ਕੋਈ ਮਤਲਬ ਨਹੀਂ ਬੰਦਾ ਬਣ ਜਾ ਰਿਹਾ ਮਨ ਗਿਆਨ ਦਿੰਦਾ ਵੀ ਹੈ ਗਿਆਨ ਲੈਂਦਾ ਵੀ ਹੈ ਤਨ ਹਟੜੀ ਇਹ ਮਨ ਜਾਰਾ ਨਾਨਕ ਸਹਜੇ ਸੱਚ ਵਪਾਰਾ ਨਾਨਕ ਸਹਜੇ ਸੱਚ ਵਪਾਰਾ ਜੇ ਸੱਚ ਦਾ ਵਪਾਰ ਕਰਨਾ ਤਾਂ ਅੰਦਰਲੇ ਸਰੀਰ ਨੂੰ ਹੱਟ ਬਣਾਉਣਾ ਪਊ ਬਾਹਰਲਾ ਸਰੀਰ ਤਾਂ ਜਾਰ ਦਿੰਦਾ ਸੱਚ ਦਾ ਵਪਾਰ ਹਮੇਸ਼ਾ ਦਾ ਵਪਾਰ ਹੁੰਦਾ ਜੇ ਸੱਚ ਦਾ ਸੱਚ ਦਾ ਵਪਾਰ ਬਾਹਰਲੇ ਸਰੀਰ ਨਾਲ ਨਹੀਂ ਹੋ ਸਕਦਾ ਕਿਹੜੀ ਤਕਰੀਰ ਦੇ ਤੋਂ ਮੈਂ ਸੱਚ ਤੁਸੀਂ ਕਿਹੜੀ ਬੋਰੀ ਪਾ ਲੈ ਕੋਈ ਸੱਚ ਨੂੰ ਕਿਹੜੇ ਬੱਟੇ ਨਾਲ ਕੇ ਬਾਹਰ ਸੱਚ ਨੂੰ ਉੱਥੇ ਜਿਹੜਾ ਵਪਾਰ ਕਰਨਾ ਨਾ ਬਨ ਤਰਾਜੀ ਚਿਤ ਤੁਲਾ ਤੇਰੀ ਸੇਬ ਸਰਾਬ ਕਮਾਵਾ ਘਾੜੀ ਪੀਤਰ ਸੋਸਾ ਤੋਲੀ ਇਨ ਵਿੱਚ ਚਿਤ ਰਹਾਵੇ ਇਹ ਵਪਾਰ ਹੈ ਉਸੇ ਸ਼ਬਦ ਇਸ ਜਬਦੀ ਇੱਥੇ ਵਿਆਖਿਆ ਕੀਤੀ ਹੈ ਵਪਾਰ ਜਿਵੇਂ ਕੀ ਹੈ ਇਹਨਾਂ ਨੇ ਅਰਥ ਕਰਤੇ ਜੀ ਬਾਹਰ ਸਰੀਰ ਹੱਟੀ ਹੈ ਬੁਰ ਬੁਰ ਜਾ ਕੀ ਦੰਦਾ ਦੌਰ ਕੇ ਤੋਂ ਲੱਗਿਆ ਹੈ ਵਿਜੂਰਾ ਮਾਇਆ ਦੋ ਮਾਇਆ ਮਾਇਆ ਦੋ ਮਾਇਆ ਦਾਰੀਆਂ ਵਾਲੇ ਅਰਥ ਨੇ ਦੇਖੋ ਤੇ ਵਾਲੇ ਕਹਿੰਦੇ